ਜਿਹੜੀ ਆਪਣੀ ਗੱਲ ਕਰਦਾ ਹੈ ਜਿਹੜੀ ਉਹਦੀ ਹੱਡ ਬੀਤੀ ਹੈ ਉਹੀ ਗੱਲ ਕਰ ਰਿਹਾ ਹੈ ਦੂਏ ਦਾ ਦੁੱਖ ਦਾ ਦੂਏ ਨੂੰ ਪਤਾ ਹੋ ਜਿਸ ਤਰ੍ਹਾਂ ਲੱਗੇ ਸੋਈ ਜਾਣੇ ਦੂਏ ਦੇ ਸੁੱਖ ਦਾ ਦੂਏ ਨੂੰ ਪਤਾ ਹੋ ਦੂਏ ਦੇ ਸੁੱਖ ਦਾ ਮੈਨੂੰ ਕੀ ਪਤਾ ਦੂਏ ਦੇ ਦੁੱਖ ਦਾ ਮੈਨੂੰ ਕੀ ਪਤਾ ਆਪਣੇ ਨਾਲ ਜੋ ਉਹਨਾਂ ਦੀ ਬੀਤੀ ਹੈ ਸੁੱਖ ਹੋਇਆ ਉਹ ਉਨੀ ਕਬੜਾਈ ਕੀਤੀ ਹੈ ਉਸ ਗੱਲ ਦੀ ਉਹ ਕੀਤੀ ਹੈ ਸੱਚੇ ਨਾਮ ਕੀ ਲਾਗਾ ਭੂਗ ਸੱਚੇ ਨਾਮ ਹੱਡ ਬੀਤੀ ਹੈ ਹੱਡ ਬੀਤੀ ਗੱਲ ਹੈ ਮੈਨੂੰ ਤਾਂ ਜਦੋਂ ਤੋਂ ਸੱਚੇ ਰਾਮ ਦੀ ਭੁੱਖ ਲੱਗੀ ਹੈ ਮੇਰੇ ਨਾਲ ਆ ਹੋ ਗਈ ਉਸ ਭੁੱਖ ਖਾਏ ਚਲੀਏ ਦੁੱਖ ਉਸ ਭੁੱਖ ਦੇ ਖਾਦੇ ਹੀ ਦੁੱਖ ਮੇਰੇ ਤੋਂ ਦੂਰ ਹੋ ਗਏ ਜਿਹਨੂੰ ਭੁੱਖ ਲੱਗਿਆ ਉਹਦੇ ਨਾਲ ਇਹੀ ਹੋਊ ਇਹ ਕਾ ਵਿਚਾਰਨ ਵਾਲੀ ਗੱਲ ਹੈ ਉਹਨਾਂ ਨੇ ਦੱਸ ਦਿੱਤੀ ਹੈ ਵਿਚਾਰਨ ਵਾਲੀ ਗੱਲ ਹੈ ਵੀ ਭਾਈ ਫਿਰ ਤਾਂ ਸੌਖੀ ਗੱਲ ਹੈ ਵਧੀਆ ਇਹ ਜੇ ਹੋ ਗਿਆ ਸੱਚੇ ਨਾਮ ਦੀ ਭੁੱਖ ਪੈਦਾ ਕਰੀ ਸੱਚੇ ਨਾਮ ਕੀ ਤਲਵੜਿਆਈ ਤਿਲ ਜਿੰਨੀ ਵੜਿਆਈ ਅਸੀਂ ਆਖ ਆ ਕੇ ਥੱਕ ਕੇ ਗ੍ਰੰਥ ਲਿਖੇ ਗਏ ਤਿਲ ਵੜਿਆਈ ਆਖ ਥੱਕੇ ਕੀਮਤ ਨਹੀਂ ਪਾਈ ਵੜਿਆਈ ਬਥੇਰੀ ਆਖੀ ਆਖ ਥੱਕੇ ਕੀਮਤ ਨਹੀਂ ਪਾਈ ਪਰ ਵੜਿਆਈ ਫਿਰ ਵੀ ਨਹੀਂ ਮੁੱਕੀ ਸਾਤੇ ਪੂਰੀ ਵੜਿਆਈ ਨਹੀਂ ਕਾਇ ਹੋਈ ਕੀਮਤ ਨਹੀਂ ਪਾਈ ਦਾ ਉਹਨੇ ਪੂਰੀ ਗੱਲ ਨਹੀਂ ਕਾਇ ਹੋਈ ਸੱਤੇ ਗੱਲ ਪੂਰੀ ਨਹੀਂ ਕਾਇ ਉਹ ਤਾਂ ਲਗਾਤਾਰ ਉਹਦੇ ਚੱਲਦੀ ਹੈ ਲਗਾਤਾਰ ਸੰਸਾਰ ਚੱਲਦਾ ਹੈ ਲਗਾਤਾਰ ਸੰਸਾਰ ਚੱਲਦਾ ਹੈ ਪੈਦਾ ਹੋ ਹੀ ਜਾਂਦਾ ਹੈ ਅਜੇ ਜਿੰਨੀ ਫਿਲਮ ਦੇਖੀ ਹੈ ਨਹੀਂ ਦੱਸਦੀ ਜਿੰਨੀ ਪਿਕਚਰ ਦੇਖੀ ਹੈ ਨਹੀਂ ਦੱਸੀ ਹੈ ਨਾ ਅਸੀਂ ਪਹਿਲਾਂ ਦੇਖੀ ਹੈ ਨਾ ਪਿੱਛੋਂ ਦੇਖਣੀ ਹੈ ਫੁੱਲ ਸਟਾਪ ਨਹੀਂ ਕਦੇ ਲਾ ਸਕਦੇ ਵਡਿਆਈ ਤੇ ਜੋ ਸੰਸਾਰ ਚੱਲ ਰਿਹਾ ਹੈ ਕੱਲ ਨੂੰ ਕੀ ਹੋਣਾ ਪਤਾ ਹੈ ਕੀ ਨਵਾਂ ਹੋ ਜਾਣਾ ਪਤਾ ਹੈ ਕਿਵੇਂ ਉਹਨੇ ਕੰਟਰੋਲ ਕਰਨਾ ਪਤਾ ਹੈ ਕੋਈ ਨਹੀਂ ਪਤਾ ਇਹ ਸਭ ਮਿਲ ਕੇ ਆਖਣ ਪਾ ਹੈ ਜੇ ਕਹਿੰਦੇ ਅਸੀਂ ਸਾਰੇ ਵੀ ਭਲ ਮਿਲਣ ਆਖਣ ਵਾਲੇ ਮਿਲ ਕੇ ਆਖਣ ਲੱਗ ਜੀਏ ਵੱਡਾ ਨਾ ਹੋਗਾ ਉਹਦੀ ਵਡਿਆਈ ਕਰਨ ਲੱਗ ਜੀਏ ਵਡਿਆਈ ਕਰਨ ਲੱਗ ਜੀਏ ਜੇ ਮਤਲਬ ਹੈ ਸਾਰਾ ਸੰਸਾਰ ਹੈ ਉਹਦੀ ਵਡਿਆਈ ਕਰ ਲੱਗ ਜਵੇ ਵੱਡਾ ਨਾ ਹੋਗਾ ਘਾਟ ਨਾ ਜਾਏ ਫਿਰ ਕਿਹੜਾ ਬੜਾ ਹੋ ਜੂ ਉਹ ਵਡਿਆਈ ਕਰਨ ਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਕੋ ਸਾਡੀ ਵਡਿਆਈ ਦਾ ਭੁੱਖਾ ਹੈ ਉਹ ਵਡਿਆਈ ਕਰਨ ਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਭੁੱਖਾ ਹੈ ਉਹਦੀ ਵਡਿਆਈ ਕਿਉਂ ਕਰਦੇ ਸਵਾਲ ਫਿਰ ਹੈ ਉਹ ਵਡਿਆਈ ਤਾਂ ਕਰਦੇ ਆਪਣਾ ਹੰਕਾਰ ਦਾ ਨਸ਼ਾ ਉਹਦੀ ਵਡਿਆਈ ਨਾਲ ਉਤਰਦਾ ਪਾਣੀ ਸਿਰ ਚ ਪਾਉਣਿਆ ਕਿਸੇ ਆਦਮੀ ਦੇ ਜ਼ਿਆਦਾ ਸ਼ਰਾਬੀ ਹੋਏ ਹੋਏ ਤੇ ਨਸ਼ੇ ਖਾਦੇ ਦੇ ਪਾਣੀ ਡੋਲਣ ਵਾਸਤੇ ਥੋੜੀ ਪਾ ਰਹੇ ਹੋ ਵੇਲਾ ਕਰਨ ਵਾਸਤੇ ਪਾਣੀ ਵੇਸਟ ਕਰਨ ਵਾਸਤੇ ਉਹ ਤਾਂ ਉਹਦੇ ਵਾਸਤੇ ਪਾ ਰਹੇ ਹੋ ਵੀ ਉਹਨੂੰ ਸੁਰਤ ਆ ਜਾਏ ਪਾਣੀ ਦਾ ਕੋਈ ਲੈਣਾ ਦੇਣਾ ਨਹੀਂ ਉਹ ਜੋ ਪਾਣੀ ਨੂੰ ਕੋਈ ਫਾਇਦਾ ਨਹੀਂ ਹੈ ਉਹਦੇ 'ਚ ਪਾਣੀ ਨੂੰ ਕੀ ਲਾਭ ਹੈ ਬਈ ਵਡਿਆਈ ਦਾ ਪਰਮੇਸ਼ਰ ਨੂੰ ਕੋਈ ਪਰਮੇਸ਼ਰ ਵਡਿਆਈ ਕਰੇ ਤਾਂ ਵੱਡਾ ਹੋ ਜਾਊਗਾ ਅਸਾਂ ਤਾਂ ਵਡਿਆਈ ਕਰੇ ਤਾਂ ਵੱਡੇ ਹੋਗੇ ਕੋਈ ਆਦਮੀ ਵੀ ਨਹੀਂ ਹੁੰਦਾ ਵਡਿਆਈ ਕਰੇ ਤੇ ਤਾਂ ਸਮਾਂ ਨੁਕਸਾਨ ਹੁੰਦਾ ਨਾਨਕ ਨਹੀਂ ਕਹਿੰਦਾ ਮੇਰੀ ਵਡਿਆਈ ਕਰੋ ਵਡਿਆਈ ਤਾਂ ਠੀਕ ਹੈ ਹੰਕਾਰ ਦਾ ਪਰ ਉਹਦੇ ਤੇ ਟੀਕਾ ਅਸਰ ਨਹੀਂ ਕਰਦਾ ਹੈ ਸੰਸਾਰ ਦੇ ਬੰਦਿਆਂ ਤੇ ਟੀਕਾ ਅਸਰ ਕਰਦਾ ਹੈ ਉਹ ਤੇ ਨਹੀਂ ਅਸਰ ਕਰਦਾ ਜੇ ਕਹਿੰਦੇ ਸਾਰੇ ਵੀ ਵਡਿਆਈ ਕਰਨ ਲੱਗੇ ਫੇਰ ਵੀ ਉਹ ਤੇ ਉਹ ਵੱਡਾ ਨਹੀਂ ਆਪਣੇ ਆਪ ਨੂੰ ਸਮਝਦਾ ਵੱਡਾ ਨਾ ਹੋਵੇ ਘਾਟ ਨਾ ਜਾਏ ਘਾਟ ਨਾ ਜਾਏ ਉਹਨੂੰ ਕੋਈ ਫਰਕ ਪੈਂਦਾ ਹੈ ਵੀ ਮੇਰੀ ਹੁਣ ਵਡਿਆਈ ਕਰਨ ਲੱਗੇ ਹੁਣ ਮੈਂ ਚੌੜਾ ਹੋ ਜਾਵਾਂ ਉਹਨੂੰ ਨਹੀਂ ਅਸਰ ਪੈਂਦਾ ਇਸ ਗੱਲ ਦਾ ਘਾਟ ਨਾ ਜਾਏ ਜੇ ਨਾ ਕਰੀਏ ਅਸੀਂ ਕੋਈ ਵੀ ਉਹਦੀ ਵਡਿਆਈ ਤਾਂ ਉਹਨੂੰ ਇਹ ਵੀ ਨਹੀਂ ਫਰਕ ਪੈਂਦਾ ਵੀ ਕਿਉਂ ਨਹੀਂ ਕਰਦੇ ਉਹਨੂੰ ਨਾ ਕਰਨ ਦੀ ਚਿੰਤਾ ਨਹੀਂ ਕਰਨ ਵਡਿਆਈ ਕਰਨ ਦੀ ਖੁਸ਼ੀ ਨਹੀਂ ਇਹ ਸੰਸਾਰੀ ਆਦਮੀਆਂ ਤੇ ਅਸਰ ਪੈਂਦਾ ਇਹਨਾਂ ਗੱਲਾਂ ਦਾ ਉਹਦਾ ਤੇ ਨਹੀਂ ਪੈਂਦਾ ਗੱਲ ਦਾ ਇਹਦਾ ਅਸਰ ਉਹਨੂੰ ਕੀ ਫਰਕ ਪੈਂਦਾ ਜੇ ਕਰ ਕਹੀ ਜਾਓ ਜ਼ਿਆਦਾ ਫਿਰ ਤਾਂ ਜੇ ਜਾਓ ਹੈ ਉਹਦਾ ਸੁਭਾਅ ਹੋ ਜਾਈ ਰਹਿਣਾ ਕਿਸੇ ਨੂੰ ਵਡਿਆਈ ਕਰੇ ਤਾਂ ਉਹਨੇ ਵੱਧ ਨਹੀਂ ਦੇ ਦੇਣਾ ਨਾ ਕਰੇ ਤਾਂ ਘੱਟ ਨਹੀਂ ਦੇ ਦੇਣਾ ਉਹਦੇ ਸਾਰੇ ਹੀ ਨੇ ਉਹਦੇ ਸਵਾਜ ਨਹੀਂ ਕੋਈ ਫਰਕ ਪੈਣਾ ਨਾ ਉਹ ਮਰੇ ਨਾ ਹੋਵੇ ਸੋਗ ਨਾ ਮਰਦਾ ਨਾ ਉਹਦੇ ਘਰ ਸੋਗ ਹੁੰਦਾ ਉਹ ਮਰਦਾ ਨਹੀਂ ਹੈ ਇਹ ਮਰਨ ਵਾਲੇ ਜੰਮਣ ਵਾਲੇ ਬੰਦਿਆਂ ਤੇ ਅਸਰ ਪੈਂਦਾ ਇਸ ਗੱਲ ਦਾ ਵਡਿਆਈ ਦਾ ਕਿਉਂਕਿ ਸੀ ਜੰਮਣ ਮਨ ਦੇ ਵਿੱਚ ਆ ਸਾਨੂੰ ਵਡਿਆਈ ਚੰਗੀ ਲੱਗਦੀ ਹੈ ਵਡਿਆਈ ਕਰਨ ਵਾਲਾ ਚੰਗਾ ਲੱਗਦਾ ਚਾਪ ਨੂੰ ਸਾਧਵੀ ਜੋ ਲੀਡਰ ਨੂੰ ਚੰਗੇ ਲੱਗਦੇ ਨੇ ਨੇੜੇ ਨੂੰ ਬਿਠਾਉਂਦੇ ਨੇ ਉਹਨੂੰ ਉਹਨੂੰ ਕਹਿੰਦੇ ਨਾ ਰੱਖਿਆ ਕਰੋ ਬੰਦੇ ਨੂੰ ਬੰਦਾ ਵਧੀਆ ਹੈ ਕਿਉਂ ਜਿਹੜੀ ਗੱਲ ਆਪ ਨਹੀਂ ਕਹਿ ਸਕਦੇ ਉਹ ਕਹਿੰਦੇ ਮੈਨੂੰ ਵਧਾ ਚੜਾ ਕੇ ਸਾਨੂੰ ਚੰਗਾ ਲੱਗਦਾ ਹੈ ਉਹ ਇਹ ਜਿਹੜੇ ਬੰਦੇ ਨੇ ਨਾ ਮਾਇਆ ਧਾਰੀ ਜੰਮਣ ਮਰਨ ਵਾਲੇ ਉਹਨਾਂ ਨੂੰ ਇਹ ਜਿਹੇ ਬੰਦੇ ਚੰਗੇ ਲੱਗਦੇ ਨੇ ਉਹਨੂੰ ਨਹੀਂ ਕੋਈ ਫਰਕ ਪੈਂਦਾ ਉਹਨੂੰ ਪਤਾ ਹੈ ਵੀ ਇਹ ਦਵਾਈ ਖਾਂਦੇ ਨੇ ਆਪਣੇ ਮਰੀਜ਼ ਨੇ ਭਈ ਹੰਕਾਰ ਗੋੜ ਕਿਉਂਕਿ ਹੰਕਾਰ ਦਾ ਇਲਾਜ ਕੀ ਹੈ ਦੇਖੋ ਹੰਕਾਰ ਦਾ ਕੋਈ ਇਲਾਜ ਨਹੀਂ ਹੈ ਹਉਮੈ ਨਾਵੇ ਨਾਲ ਵਿਰੋਧ ਹੈ ਦੋਵੇਂ ਨਾਲ ਬਸੇ ਇਕੱਠਾ ਹੈ ਉਹ ਨਾਮ ਨਾਲ ਤਾਂ ਹੰਕਾਰ ਡਿੱਗ ਨਹੀਂ ਹੁੰਦਾ ਨਾਮ ਦਾ ਮੁਕਾਬਲੇ ਜਿਹੜਾ ਹੰਕਾਰ ਦੇ ਵਿਰੋਧ ਹੈ ਦੋ ਇੱਕ ਥਾਂ ਬਸ ਨਹੀਂ ਸਕਦੇ ਉਹ ਨਾਮ ਕਿਵੇਂ ਬਸੇ ਹੰਕਾਰ ਨੂੰ ਕਮਜ਼ੋਰ ਕਿਵੇਂ ਕੀਤਾ ਜਾਵੇ ਉਹ ਘੜਾ ਖਾਲੀ ਕਿਵੇਂ ਕੀਤਾ ਜਾਵੇ ਹੰਕਾਰ ਤੋਂ ਘੜੇ ਦਾ ਘੜੇ ਦਾ ਕਬਜ਼ਾ ਹੰਕਾਰ ਤੋਂ ਕਿਵੇਂ ਛਡਾਇਆ ਜਾਵੇ ਜਿੱਥੇ ਨਾਮ ਪਾਉਣਾ ਸਵਾਲ ਇਹ ਹੈ ਜਿਹੜੇ ਲੋਕ ਹੰਕਾਰ ਦੇ ਪਹਿਲੇ ਨਾਮ ਜਪਦੇ ਨੇ ਬੇਵਕੂਫਤਾ ਹੀ ਨੇ ਪਾਂਡਾ ਖਾਲੀ ਕੀਤਾ ਨਹੀਂ ਧੋਤਾ ਨਹੀਂ ਧੂਪ ਦਿੱਤੀ ਨਹੀਂ ਨਾਮ ਉਹਤੇ ਪਾਉਣ ਲੱਗੇ ਪਾਂਡਾ ਦਾ ਹੰਕਾਰ ਨਾ ਭਰਿਆ ਪਿਆ ਪੱਟੇ ਦਾ ਹੰਕਾਰ ਨਾ ਪਏ ਨੇ ਨਾਮ ਉਥੇ ਜਪ ਰਹੇ ਨੇ ਪਹਿਲੀ ਗੱਲ ਤਾਂ ਨਾਮ ਨਾਮੇ ਨਹੀਂ ਹੈ ਜਿੱਦਣ ਭਾਂਡਾ ਖਾਲੀ ਕਰਨਗੇ ਹੰਕਾਰ ਉਤਰ ਜੂ ਉਹਦਾ ਨਾਮ ਦਾ ਗਿਆਨ ਹੋਊਗਾ ਹੁੰਦਾ ਕੀ ਹੈ ਇਸੇ ਕਰਕੇ ਸਾਰੇ ਪੁੱਠੇ ਰਸਤੇ ਪਏ ਹੋਏ ਨੇ ਰਿਜ਼ਲਟ ਉਹਦਾ ਕੀ ਹੈ ਮਾਲਾ ਦਾ ਕੁਝ ਵੀ ਨਹੀਂ ਨਿਕਲਿਆ ਖਮੀਰ ਦਾ ਕੋਈ ਰਿਜ਼ਲਟ ਨਿਕਲਿਆ ਹੀ ਨਹੀਂ ਸਮਾਧੀ ਦਾ ਰਿਜ਼ਲਟ ਕੀ ਕੋਈ ਵੀ ਨਹੀਂ ਤਾਂ ਹੀ ਮਨ ਕੀ ਮੱਤਾਂ ਦਾ ਕੋਈ ਰਿਜ਼ਲਟ ਨਹੀਂ ਹੈ ਹੁਣ ਸਵਾਲ ਇਹ ਭਾਂਡਾ ਖਾਲੀ ਕਿਵੇਂ ਹੋਵੇ ਹੰਕਾਰ ਕਿਵੇਂ ਅੰਦਰੋਂ ਕੱਢੀਏ ਬਾਹਰ ਪਹਿਲੀ ਗੱਲ ਇਹ ਜੇ ਹੰਕਾਰ ਨਹੀਂ ਕਰਦੇ ਨਾ ਉਹ ਪ੍ਰਵੇਸ਼ ਨਹੀਂ ਕਰ ਸਕਦਾ ਹੈ ਵਿੱਚੇ ਨਾਮ ਥੱਲੇ ਡੂੰਗਾ ਧਰਤੀ ਦੇ ਥੱਲੇ ਪਾਣੀਆਂ ਡੂੰਗਾ ਤਾਂ ਉਥੇ ਹੀ ਹੈ ਡੂੰਗਾ ਉਹ ਥੱਲੇ ਉੱਪਰ ਕੀ ਉੱਪਰ ਹੰਕਾਰ ਹੈ ਹੰਕਾਰ ਨੂੰ ਕਿਵੇਂ ਹਟਾਈਏ ਇਹ ਮਿੱਟੀ ਕਿਵੇਂ ਹਟਾ ਦਈਏ ਮਿੱਟੀ ਹਟਾ ਦਈਏ ਥੱਲੇ ਪਾਣੀ ਹੋ ਖੂਹ ਦੀ ਮਿੱਟੀ ਹਟਾਉਣੇ ਥੱਲੇ ਪਾਣੀ ਹੁੰਦਾ ਹੀ ਹੈ ਨਾ ਥੱਲੇ ਪਾਣੀ ਹੈ ਮਿੱਟੀ ਪਰੇ ਹਟਾ ਦਈਏ ਪਾਣੀ ਨਿਕਲਿਆ ਇਹ ਗੁਣ ਗਾਇਨ ਨਾਲ ਹੰਕਾਰ ਦੂਰ ਹੁੰਦਾ ਫਿਰ ਦੱਸਿਆ ਵੀ ਹੰਕਾਰ ਕਿਵੇਂ ਦੂਰ ਹੋ ਗੁਣ ਗਾਵਤ ਗੁਣ ਗਾਵਤ ਵਡਿਆਈ ਕਰਨੀ ਵਡਿਆਈ ਕਰਨੀ ਵੱਡਾ ਉਹਨੂੰ ਕਹਿਣਾ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹਉਮੈ ਬਿਖੈਲ ਹਉਮੈ ਦੀ ਜਿਹੜੀ ਜ਼ਹਿਰ ਫੈਲੀ ਹੋਈ ਹੈ ਉਹਨੂੰ ਬਿਟਾਉਣ ਵਾਸਤੇ ਉਦੋਂ ਉਹਨੂੰ ਬੇਅਸਰ ਕਰਨ ਵਾਸਤੇ ਕੱਢਣ ਵਾਸਤੇ ਗੁਣ ਗਾਉਣ ਦੀ ਪਹਿਲਾਂ ਲੋੜ ਹੈ ਅਹੰਕਾਰੀ ਕਿਸੇ ਦਾ ਗੁਣ ਗਾਇਨ ਨਹੀਂ ਕਰ ਸਕਦਾ ਕਿਸੇ ਦਾ ਗੁਣ ਗਾਇਨ ਬਰਦਾਸ਼ਤ ਨਹੀਂ ਕਰ ਸਕਦਾ ਅਹੰਕਾਰੀ ਆਪ ਜੋ ਵੱਡਾ ਦੂਜੇ ਦੀ ਵਡਿਆਈ ਸੁਣ ਨਹੀਂ ਸਕਦਾ ਹੰਕਾਰੀ ਆ ਇਸ ਕਰਕੇ ਗੁਰਬਾਣੀ ਜਾਂ ਸੁਣਦੇ ਨੇ ਲੀਡਰ ਉਹਨਾਂ ਦਾ ਜੀ ਨਹੀਂ ਲੱਗਦਾ ਉੱਥੇ ਲੀਡਰ ਜਿਹੜੇ ਅਸੈਸੀ ਅਕਾਲੀ ਤਾਂ ਹੀ ਗੁਰਬਾਣੀ ਨਹੀਂ ਸੁਣਦੇ ਹੋ ਉਹ ਕਿਉਂ ਨਹੀਂ ਸੁਣਦੇ ਉਹਨਾਂ ਦਾ ਜੀ ਨਹੀਂ ਕਰਦਾ ਆਪਣੀ ਵਡਿਆਈ ਸੁਣਨੀ ਚਾਹੁੰਦੇ ਨੇ ਆਦਤ ਪੈ ਗਈ ਨਾ ਆਪਣੀ ਵਡਿਆਈ ਉਹ ਪਰਮੇਸ਼ਰ ਦੀ ਵਡਿਆਈ ਨਹੀਂ ਸੁਣਨੀ ਚਾਹੁੰਦੇ ਹੋ ਰੁਚੀ ਉਹ ਹੈ ਨਹੀਂ ਨਾਮ ਦੀ ਭੁੱਖੇ ਪੈਦਾ ਹੈ ਨਹੀਂ ਉਹਨਾਂ ਦੇ ਅੰਦਰ ਸਿਆਸੀ ਗੱਲੇ ਕਰੀ ਜਾਂਦੇ ਗੁਣ ਦਾ ਆਪ ਦਿੱਤੇ ਨਹੀਂ ਉਤਰ ਸਮੈਲ ਬਿਰਸਿਆਏ ਹੋਵੇ ਬਿਖ ਫੈਲ ਪਹਿਲਾਂ ਤਾਂ ਇਹ ਬਿਖ ਫੈਲੀ ਹੋਈ ਜਿਹੜੀ ਫੈਲ ਗਈ ਇਹ ਦੂਰ ਹੋਵੇ ਨਾਮ ਤਾਂ ਉਹਦੇ ਬਾਅਦ ਆਉਣਾ ਕਿਤੇ ਤਾਂ ਬਾਅਦ ਦੀ ਗੱਲ ਪਹਿਲਾਂ ਹੋਵੇ ਵਿਰੋਧ ਤਾਂ ਛੱਡੇ ਨਾਮ ਦਾ ਇਹ ਤਾਂ ਨਾਮ ਦੇ ਵਿਰੋਧੀ ਨੇ ਨਾ ਹੰਕਾਰੀ ਆਦਮੀ ਸਾਰੇ ਇਹ ਸਾਰੇ ਬੱਚੇ ਆ ਗਏ ਜਿਹੜੇ ਟਕਰਾਉਂਦੇ ਨੇ ਦਰਸ਼ਨ ਤੋਂ ਵਗੈਰਾ ਇਹ ਸਾਰੇ ਹੰਕਾਰੀ ਨਾਮ ਦੇ ਵਿਰੋਧੀ ਨੇ ਅੰਦਰੋਂ ਅੰਦਰੋਂ ਦਾ ਹੰਕਾਰੀ ਨੇ ਨਾਮ ਦੀ ਲੋੜ ਕੀ ਹੈ ਨਾ ਉਹ ਮਰੇ ਨਾ ਹੋਗਾ ਸੋਗ ਨਾ ਮਰੇ ਨਾ ਹੋਵੇ ਸੋਗ ਨਾ ਮਰਦਾ ਨਾ ਉਹਦੇ ਘਰ ਸੋਗ ਹੁੰਦਾ ਕਦੇ ਦਿੰਦਾ ਰਹੇ ਨਾ ਚੁੱਕੇ ਭੋਗ ਆ ਜਿਹੜਾ ਖਾਣ ਪੀਣ ਦੇ ਪਦਾਰਥ ਨੇ ਸਾਨੂੰ ਚਾਹੇ ਉਹ ਨਾਮ ਹੈ ਨਾਮ ਵਾਲੇ ਨੂੰ ਨਾਮ ਦਿੰਦਾ ਬਾਕੀ ਵਾਲੇ ਨੂੰ ਬਾਕੀ ਜੋ ਭੁੱਖਾ ਕਿਸੇ ਦੀ ਮਾਇਆ ਦੀ ਭੁੱਖਾ ਪਦਾਰਥਾਂ ਦੀ ਭੁੱਖਾ ਜੈਸੀ ਕਿਸੇ ਦੀ ਲੋੜ ਹੈ ਦਿੰਦਾ ਰਹੇ ਨਾ ਚੁੱਕੇ ਭੋਗ ਭੋਗ ਸਾਰਿਆਂ ਨੂੰ ਦਿੰਦਾ ਰਹਿੰਦਾ ਨਾ ਚੁੱਕੇ ਭੋਗ ਇਹਦੇ ਵਿੱਚ ਉਹ ਕੁਤਾਹੀ ਨਹੀਂ ਕਰਦਾ ਭੁੱਲਦਾ ਨਹੀਂ ਹੈ ਗਲਤੀ ਨਹੀਂ ਕਰਦਾ ਚੁੱਕਦਾ ਨਹੀਂ ਹੈ ਗੁਣ ਇਹੋ ਹੋਰ ਨਾਹੀ ਕੋਏ ਇਹੋ ਜੇ ਗੁਣ ਵਾਲਾ ਹੋਰ ਕੋਈ ਆਦਮੀ ਨਹੀਂ ਨਾ ਹੋ ਜਾ ਗੁਣ ਹੋਰ ਕਿਸੇ ਚ ਨਹੀਂ ਹੈ ਨਾ ਬ੍ਰਹਮਾ ਚ ਨਾ ਵਿਸ਼ਨੂ ਚ ਨਾ ਹੋਰ ਕਿਸੇ ਦੇਵੀ ਦੇਵਤੇ ਚ ਇਹ ਜਿਹੜਾ ਉਹਦੇ ਚ ਗੁਣ ਹੈ ਨਾ ਉਹ ਭੁੱਲਾ ਭੁਲਾਇਆ ਭੁੱਲਦਾ ਨਹੀਂ ਕਿਸੇ ਜੀਵ ਚ ਨਹੀਂ ਹੋ ਸਕਦਾ ਕਿਸੇ ਜੀਵ ਚ ਇਹ ਜਿਹਾ ਗੁਣ ਨਹੀਂ ਹੋ ਸਕਦਾ ਨਾ ਕੋ ਹੋਆ ਨਾ ਕੋ ਹੋਏ ਹੁਣ ਨਾ ਕੋਈ ਹੋਇਆ ਔਰ ਗਾਹਾਂ ਨੂੰ ਨਾ ਕੋਈ ਹੋਊਗਾ ਨਾ ਕੋ ਹੋਏ ਉਹ ਕੌਣ ਜਿਹੜਾ ਹੁਣ ਤਾਈ ਹੋਇਆ ਨਹੀਂ ਔਰ ਨਾ ਕੋਈ ਹੋਊਗਾ ਨਾਨਕ ਤਾਂ ਕਹਿ ਰਿਹਾ ਉਹੀ ਗੁਰੂ ਹੈ ਆ ਜਿਹੜੇ ਚਾਹ ਕੋਣਾ ਉਸ ਨੂੰ ਗੁਰੂ ਕਹਿੰਦੇ ਨਾਨਕ ਨਾਨਕ ਦਾ ਦੱਸ ਰਿਹਾ ਨਾ ਕੋ ਹੋਆ ਨਾ ਕੋ ਉਹ ਜਿਹੜਾ ਹੋਇਆ ਨਹੀਂ ਹੋਊਗਾ ਨਹੀਂ ਉਹਦਾ ਹੀ ਦਾਸ ਹੈ ਨਾਨਕ ਸੱਚ ਛੱਡ ਗਏ ਇਹ ਕਹਿੰਦੇ ਵੀ ਅਸੀਂ ਆਪਣੀ ਮੱਤ ਨੂੰ ਨਾਲ ਨੂੰ ਐਡਾ ਬੜਾ ਬਣਾ ਦਈਏ ਝੂਠ ਬੋਲ ਕੇ ਵੀ ਦੁਨੀਆ ਬੱਲੇ ਬੱਲੇ ਕਰੇ ਉਹ ਦੁਨੀਆ ਐ ਨਹੀਂ ਕਰਦੀ ਬੱਲੇ ਬੱਲੇ ਸੱਚ ਨਾਲ ਬੜਾ ਹੁੰਦਾ ਕੋਈ ਝੂਠ ਬੋਲ ਕੇ ਬੜਾ ਨਹੀਂ ਹੋਇਆ ਜਿੱਥੇ ਝੂਠ ਦੀ ਪੌੜੀ ਚੜ ਕੇ ਕੋਈ ਬੜਾ ਨਹੀਂ ਹੋਇਆ ਸੱਚ ਦੀ ਪੌੜੀ ਮਜ਼ਬੂਤ ਔਰ ਲੰਬੀ ਹੁੰਦੀ ਹੈ ਸੱਚ ਦੀ ਪੌੜੀ ਕਿੰਨੀ ਲੰਬੀ ਆ ਸੱਚਖੰਡ ਲੈ ਜਾਂਦੀ ਆ ਉਹ ਜਿੰਨੀ ਰਚਨਾ ਨਾ ਮਾਇਆ ਦੀ ਇਹ ਤਾਂ ਬਾਹਰ ਚਲੀ ਜਾਂਦੀ ਆ ਸੱਚ ਦੀ ਪੌੜੀ ਦੂਈ ਕੋਈ ਪੌੜੀ ਬਣਾ ਕੇ ਦਿਖਾਵੇ ਝੂਠ ਦੀ ਆ ਝੂਠ ਦੀਆਂ ਪੌੜੀਆਂ ਸੰਸਾਰੀ ਮੱਤਾਂ ਝੂਠ ਦੀਆਂ ਪੌੜੀਆਂ ਹੀ ਨੇ ਕੋਈ ਮਾਇਆ ਤੋਂ ਬਾਹਰ ਦੀ ਸਮਝਾ ਕੇ ਦਿਖਾਵੇ ਪੌੜੀ ਲਾ ਕੇ ਵੀ ਇੱਥੇ ਤੱਕ ਇਹ ਜਾਈਦਾ ਮਾਇਆ ਤੋਂ ਬਾਹਰ ਐਸੇ ਨੇ ਕੱਢਿਆ ਹੋਇਆ ਐਡੀ ਲੰਬੀ ਪੌੜੀ ਹੈ ਝੂਠ ਦੀ ਪੌੜੀ ਨਾਲ ਬੜਾ ਨਹੀਂ ਹੁੰਦਾ ਹੁੰਦਾ ਸੱਚ ਦੀ ਪੌੜੀ ਤੇ ਚੜ ਕੇ ਬੜਾ ਹੁੰਦਾ ਇਹ ਤਾਂ ਡੇਰਾ ਹੀ ਝੂਠ ਬੋਲਣ ਲੱਗੇ ਸਿੱਖ ਤਾਂ ਸਾਰੀਆਂ ਸਾਖੀ ਗੁਰਮਤਾ ਸਾਰੀਆਂ ਸਾਖੀਆਂ ਨੂੰ ਦੇ ਖਿਲਾਫ ਨੇ ਗੁਰਮਤਾ ਆਪਣੇ ਆਪ ਵਿੱਚ ਸੱਚੀ ਸਾਖੀ ਹੈ ਇਹਨੂੰ ਲੋੜ ਝੂਠੀਆਂ ਸਾਖੀਆਂ ਦੀ ਲੋੜ ਕੀ ਸੀ ਸਾਨੂੰ ਜਿਹੜੀ ਗੁਰੂਆਂ ਨੇ ਸਾਖੀ ਸੁਣਾਈ ਆ ਉਹ ਛੱਡ ਦਿੱਤੀ ਮਨਮੁਖਾਂ ਨੇ ਸਾਖੀਆਂ ਘੜ ਕੇ ਤੁਸੀਂ ਸੁਣਾਉਣ ਲੱਗੇ ਸੁਣੀ ਸੰਤਨ ਕੀ ਸਾਚੀ ਸਖੀ ਸੁਣੀ ਨੇ ਜਾਏ ਅੰਮ੍ਰਿਤ ਸੱਚ ਕਾਥਾ ਆ ਸੁਣਨੀ ਹੁੰਦੀ ਇਹਨਾਂ ਤੇ ਪਹਿਲਾਂ ਵੀ ਨਹੀਂ ਸੀ ਸੁਣ ਹੁੰਦੀ ਲੋਕਾਂ ਦੇ ਜਿਹਨਾਂ ਨੂੰ ਸੁਣਾਉਂਦੇ ਤੇ ਗੁਰੂ ਸਾਹਿਬ ਆਪ ਹੁਣ ਇਹ ਵੀ ਉਹਨਾਂ ਦੀ ਔਲਾਦ ਨੇ ਇਹ ਕਹਾਂ ਕਿਤੇ ਹੋਰ ਆਏ ਹੋਏ ਨੇ ਇਹਨਾਂ ਦੇ ਵੀ ਨਹੀਂ ਸੁਣ ਹੁੰਦੀ ਸੁਣੀ ਨਾ ਜਾਏ ਸੱਚ ਅੰਮ੍ਰਿਤ ਕਾਥਾ ਰਾਰ ਕਰਦੇ ਝੂਠੀ ਲੱਗ ਗਾਥਾ ਝੂਠੀਆਂ ਕਹਾਣੀਆਂ ਜਿਹੜੀਆਂ ਘੜੀਆਂ ਹੋਈਆਂ ਨੇ ਉਹਨਾਂ ਨੂੰ ਲੈ ਕੇ ਕਰਦੇ ਨਾ ਜੀ ਉਹ ਫਲਾਣਾ ਆ ਲਿਖਿਆ ਹੋਇਆ ਸਾਖੀ ਜੋ ਲਿਖਿਆ ਹੋਇਆ ਉਹ ਝੂੜਾ ਦਾ ਗੁਰਬਾਣੀ ਨੂੰ ਬਦਲਣਾ ਚਾਹੁੰਦੇ ਨੇ ਉਹਨਾਂ ਗੱਲਾਂ ਨਾਲ ਗੁਰਬਾਣੀ ਤੇ ਅਸਰ ਪਾਉਣਾ ਚਾਹੁੰਦੇ ਨੇ ਝੂਠੀਆਂ ਗੱਲਾਂ ਨਾਲ ਜੇ ਵੱਡੇ ਆਪੋ ਤੇਵੜ ਤੇਰੀ ਦਾਤ ਜਿੱਡਾ ਵੱਡਾ ਉਹ ਆਪ ਹੈ ਓਡੀ ਵੱਡੀ ਦਾਤ ਹੈ ਦਾਤ ਇੱਥੇ ਇੱਕ ਵਚਨ ਹੈ ਮਾਇਆ ਦੇ ਦਾਤਾ ਇੰਨੀ ਵੱਡੀਆਂ ਨਹੀਂ ਹੁਣ ਇਹ ਵੀ ਗੱਲ ਹੈ ਇਹ ਜਿਹੜੀ ਦਾਤ ਹੈ ਹੋਰ ਹੈ ਨਾਮ ਦੀ ਦਾਤ ਹੈ ਨਾਮ ਦੀ ਦਾਤ ਦੀ ਦਾਤ ਇੱਕ ਵਜੇ ਨੇ ਇੱਥੇ ਟੀਕਾ ਕਰਨ ਉਹਨਾਂ ਨੂੰ ਗੱਲਾਂ ਦਾ ਨਹੀਂ ਪਤਾ ਲੱਗਿਆ ਉਹ ਤਾਂ ਵਿਚਾਰੇ ਮਹਾਨਾਰੀ ਵਿਦਵਾਨ ਸੀ ਜਿੱਡਾ ਵੱਡਾ ਤੂੰ ਆਪ ਹੈ ਉੱਡੀ ਵੱਡੀ ਉਹਦੇ ਦੀ ਦਾਤ ਹੈ ਅਸਲ ਤੇਰੀ ਜਿਹੜੀ ਦਾਤ ਹੈ ਜਿਹਨੂੰ ਤੈਂ ਦਾਤ ਬਣ ਕੇ ਦਾਤ ਦਿੱਤਾ ਹੈ ਉਹ ਹੋ ਰਿਹਾ ਜਿਹਨੂੰ ਅਸੀਂ ਦਾਤ ਮੰਨਦੇ ਹੋਰ ਹੈ ਅਸੀਂ ਉਹਨੂੰ ਦਾਤ ਬੰਨ ਲਿਆ ਇਹਦਾ ਜ਼ਹਿਰ ਨੂੰ ਦਾਤ ਬੰਨ ਲਿਆ ਮਾਇਆ ਦਾ ਜ਼ਹਿਰ ਹੈ ਅਸੀਂ ਉਹਨੂੰ ਦਾਤ ਬੰਨਦੇ ਕਾਰ ਤੇ ਲਗਾ ਦਿੰਦੇ ਆ ਵੀ ਦਾਤ ਤੇਰੀ ਦਾਤਾ ਨਾ ਨਹੀਂ ਮਾਇਆ ਦਾ ਇਹਨਾਂ ਨੂੰ ਸਿੱਖ ਨਹੀਂ ਜਾਣੋ ਲਾਵਲ ਭਗਤੀ ਗੁਰਮਤ ਦੀ ਲਿਖਦੇ ਨੇ ਹੈ ਗੁਰਮਤ ਦੇ ਵਿਰੋਧੀ ਜਿਹੜੇ ਭਗਤੀ ਲਿਖਦੇ ਨੇ ਉਹ ਗੁਰਮਤ ਦੇ ਧੁਰ ਵਿਰੋਧੀ ਨੇ ਅੰਦਰੋਂ ਉਹ ਤਾਂ ਮਾਇਆ ਜੈ ਨੂੰ ਦਾਤ ਮੰਨਦੇ ਨੇ ਖਬਰਾਂ ਟੱਬਰ ਮਰ ਜਾਣੇ ਥੱਲੇ ਉਹ ਕਾਰ ਨਹੀਂ ਮਾਰਦੇ ਨੇ ਸਾਰਾ ਟੱਬਰ ਕਦੇ ਆ ਜਾਣ ਅੜਕੇ ਉਹ ਦਾਤਾ ਫਿਰ ਉਹ ਵਰਦੇ ਹੀ ਨੇ ਰੋਟ ਟੱਬਰ ਉਹਨਾਂ ਦੇ ਵਿੱਚ ਕਾਰਾਂ ਦੇ ਵਿੱਚ ਆ ਗਏ ਉਹਨਾਂ ਨੂੰ ਨਾਮ ਦੀ ਪਤਾ ਹੀ ਨਹੀਂ ਨਾਮ ਲੈ ਕੀ ਹੁੰਦੀ ਹੈ ਨਾਮ ਨੂੰ ਕੀ ਜਾਣਨ ਨੂੰ ਨਾਮ ਕੀ ਹੁੰਦਾ ਹੈ ਇਹ ਦਾਤਾਂ ਕੀ ਨੇ ਜਿਨ ਦਾਤ ਅਸੀਂ ਬੰਦੇ ਇਹ ਦਾਤਾਂ ਪਤਾ ਕੀ ਨੇ ਇਹ ਦਾਤ ਪਿਆਰੀ ਬਿਸਰਿਆ ਦਾਤਾਰ ਇਹ ਦਾਤਾਰ ਨੂੰ ਭਲਾਉਣ ਵਾਲੀ ਦਾਤ ਹੈ ਦਾਤੇ ਆਦਾ ਕਾਰ ਦੀ ਨਿਗਾਹ ਉਹਨਾਂ ਦੀ ਦਾਤਾਰ ਦਾ ਨਹੀਂ ਪਤਾ ਹੈ ਇਹ ਵੀ ਦਾਤ ਨਹੀਂ ਦਾਤਾਰ ਦਾਤ ਹੀ ਨਹੀਂ ਲੈਣਾ ਫਿਰ ਤੇ ਦੇਖ ਕੀ ਰਹੇ ਨੇ ਇਹ ਵੀ ਦਾਤ ਜਿਹਨੂੰ ਦਾਤ ਬਣਦੇ ਨੇ ਦਾਤ ਨੂੰ ਦੇਖ ਕੇ ਦਾਤਾਰ ਨੂੰ ਦੱਸ ਰਹੇ ਤੇਰੀ ਦਾਤ ਦਾਤ ਨੂੰ ਦੇਖ ਰਹੇ ਉਹ ਦਾਤਾਰ ਨੂੰ ਤਾਂ ਦੇਖ ਨਹੀਂ ਰਹੇ ਮਿਸਯੂਜ਼ ਕਰ ਰਹੇ ਨੇ ਕਿੱਡੀ ਬੜੀ ਪੰਕਤੀ ਦੀ ਬਰਾਦਰੀ ਕਰ ਰਹੇ ਨੇ ਬਾਣੀ ਦੀ ਬੜੇ ਆਪ ਤੇਵੜ ਤੇਰੀ ਦਾਤ ਇਹ ਕਾਰ ਉਹਦੇ ਜਿਹੜੀ ਹੈ ਫਿਰ ਉਹਦੇ ਬਰਾਬਰ ਬਣਾਤੀ ਤੁਸੀਂ ਕਾਰ ਤਾਂ ਤਾਂ ਬਰਾਬਰ ਬਣਾਤੀ ਪਰਮੇਸ਼ਰ ਦੇ ਬਰਾਬਰ ਹੋ ਗਈ ਫਿਰ ਕਾਰ ਹੋਈ ਹੈ ਸਿੱਖਾਂ ਦੀ ਤੇ ਬੜ ਤੇਰੀ ਦਾ ਹਾਂ ਜਿੱਡਾ ਵੱਡਾ ਤੂੰ ਆਪ ਹੈ ਓਡੀ ਵੱਡੀ ਤੇਰੀ ਦਾਤ ਹੈ ਤੇਰਾ ਨਾਮ ਵੀ ਓਡਾ ਵੱਡਾ ਹੀ ਹੈ ਉਹਨੇ ਤੇਰੀਆਂ ਸ਼ਕਤੀਆਂ ਦੇ ਨਾਮ ਦੇ ਵਿੱਚ ਹੋਰ ਕੀ ਹੈ ਇਹ ਤਾਂ ਕੀਮਤ ਪੈ ਗਈ ਉਹ ਫਿਰ ਤਾਂ ਕੀਮਤ ਪੈ ਗਈ ਜੇ ਹੁਣ ਆਪ ਤੇ ਹੁਣ ਤੇਰੀ ਦਾਤ ਜੀ ਦਿਲ ਕਰ ਇਹ ਮੱਤ ਮਾਰੀ ਹੋਈ ਤੇ ਹਟਾਇਆ ਕਿਉਂ ਨਹੀਂ ਕਿਸੇ ਨੇ ਕਹਿਣ ਤੇ ਮੱਤ ਸਾਰਿਆਂ ਦੀ ਮਾਰੀ ਪਈ ਹੈ ਮਾਇਆ ਵਿਆਪ ਕੀ ਨਾ ਮਾਇਆ ਵਿਆਪੂ ਮੱਤ ਮਾਰ ਹੋਣੀ ਹੈ ਅਰਦਾਸਾਂ ਜੋ ਕਰਾਉਂਦੇ ਨੇ ਨਾ ਗੁਰ ਜਾ ਕੇ ਵੀ ਸਾਨੂੰ ਜੇ ਅਸੀਂ ਕਾਲ ਲੈ ਗਏ ਪਹਿਲਾਂ ਕਿਤੇ ਗੁਰਦੁਆਰੇ ਚਲੀਏ ਲਿਖ ਦੋ ਵੀ ਤੇਰੀ ਦਾਤ ਉਹ ਅਰਦਾਸ ਕਰਦਾ ਨਹੀਂ ਬੜੀ ਮਿਹਰ ਕੀਤੀ ਨਾ ਤੇ ਕੀਤਾ ਉਹ ਕੀਤਾ ਇਹ ਨਹੀਂ ਪਤਾ ਨਾ ਸਾਡੇ ਟੱਬਰ ਲੈ ਕੇ ਵੜ ਜਾਣਾ ਨੇ ਇਹ ਨਹੀਂ ਪਤਾ ਠੀਕ ਜੱਲੇ ਕੀ ਪਤਾ ਕੀ ਪਤਾ ਕੀ ਹੁੰਦਾ ਜਦ ਤੁਸੀਂ ਇੱਥੇ ਆ ਕੇ ਮਾਇਆ ਤੇ ਖੜ ਗਏ ਸਿੱਖੀ ਤੇ ਛੱਡਦੀ ਫਿਰ ਤੁਸੀਂ ਸਿੱਖੀ ਕਿੱਥੇ ਤੁਹਾਡੇ ਸਿੱਖੀ ਕਿੱਥੇ ਰਹਿ ਗਈ ਇਹਦਾ ਜੇੜਾ ਹੈ ਜੇੜ ਤੇ ਖੁਸ਼ ਹੋ ਤੁਸੀਂ ਸਿੱਖਿਆ ਜੇਲ ਚੋਂ ਛੁਟਕਾਰੇ ਦਾ ਸਾਧਨ ਸਿੱਖੀ ਉਹਦੇ ਵਾਅਦੇ ਜਿਹੜਾ ਇਹਨੂੰ ਜੇਲ ਮੰਨਦਾ ਸੰਸਾਰ ਨੂੰ ਇਹ ਦਾਤਾ ਨੂੰ ਘਟਾਉਣੇ ਮੰਨਦਾ ਜਿਵੇਂ ਨਿਆਣੇ ਨੂੰ ਮਾਂ ਗੋਦੀ ਚੱਕਣ ਦੀ ਬਜਾਏ ਘਟਾਉਣੇ ਦੇ ਦਿੰਦੀ ਹੈ ਵੀ ਖੇਡਦਾ ਰਹੇ ਮੈਨੂੰ ਮੇਰੇ ਘਰ ਨਾ ਖਾਵੇ ਮੈਂ ਤਾਂ ਪਰੇ ਰਹੇ ਘਟਾਉਣੇ ਨਾਲ ਪਰਚਾ ਰਹੇ ਜੇ ਤੁਸੀਂ ਘਟਾਉਣ ਸੰਸਾਰ ਨਾਲ ਪਰਚ ਗਏ ਵੀ ਸ਼ਬਦ ਦਾ ਪਰਚਾ ਕਿੱਥੋਂ ਰਹਿ ਗਿਆ ਪਰਚੇ ਸ਼ਬਦ ਦਾ ਪੂਜਾ ਅਕਾਲ ਕੀ ਦਰਦਾਰ ਖਾਲਸੇ ਦਾ ਕਿੱਥੇ ਰਹਿ ਗਿਆ ਇਹ ਕਿੱਥੇ ਗਿਆ ਕਾਰ ਦਾ ਪਰਚਾ ਕਾਰ ਦਾ ਬਸ ਜੀ ਜਿਨ ਕਰਕੇ ਕੀਤੀ ਰਾਤ ਪੂਜਾ ਪੂਜਾ ਮਾਇਆ ਦੀ ਰਾਤ ਮਾਇਆ ਦੀ ਮਾਇਆ ਵਾ ਤੇ ਪੂਜਾ ਮਾਇਆ ਦੀ ਦਦਾਰ ਵੀ ਮਾਇਆ ਦਾ ਤਾਂ ਮਾਇਆਦਾਰੀ ਨੇ ਮੋੜੇ ਨੇ ਸਾਰੇ ਇਹ ਕਹਿੰਦੇ ਨੇ ਅਸੀਂ ਸਿੱਖਾਂ ਸਿੱਖੀ ਦਾ ਘਰ ਬਹੁਤ ਦੂਰ ਹੈ ਉਹ ਰਸਤਾ ਹੋਰ ਹੈ ਐਵੇਂ ਭਲੇਖਾ ਪਾਣੀ ਬੈਠੇ ਨੇ ਅਸੀਂ ਸਿੱਖ ਜਿਹਨੇ ਦਿਨ ਕਰਕੇ ਕੀਤੀ ਰਾਤ ਜਿਨ ਦਿਨ ਕਰਕੇ ਕੀਤੀ ਰਾਤ ਦਾਦ ਕੀ ਹੈ ਅਦੇ ਨਾਲ ਰਾਤ ਬਣਾਏ ਨੇ ਕੋ ਬਣਾ ਕੇ ਦਿਖਾਵੇ ਇਹ ਕੋ ਹਟਾ ਕੇ ਦਿਖਾ ਦੇ ਮੈਨੂੰ ਦਿਨ ਨਾ ਚੜੇ ਕੱਲ ਨੂੰ ਤੇ ਅੱਜ ਰਾਤ ਨਾ ਪਵੇ ਕੋਈ ਕਰਕੇ ਦਿਖਾਵੇ ਨਾ ਕਰਾਮਾਤ ਚਲ ਛੋਟੀ ਜੀ ਉਹ ਗੱਲ ਹੈ ਇਹ ਛੋਟੀ ਜੀ ਗੱਲ ਹੈ ਮੂਲੀ ਜੀ ਇੱਕ ਪਤਾ ਨਹੀਂ ਰਹੇ ਜਾਂ ਕਿੰਨੇ ਸੂਰਜ ਨੇ ਆਹੀ ਕਰਕੇ ਦਿਖਾ ਦੇਵੇ ਕੋਈ ਵੀ ਆਦਾ ਰਾਤ ਨਾ ਪੈਣ ਦੇਵੇ ਹੁਣ ਤੇ ਆਵੇ ਦਿਨ ਨਾ ਜਾਣ ਦੇਵੇ ਗੱਲ ਨੂੰ ਦਿਨਾ ਰਾਜ ਵੀ ਬਹੁਤ ਵੱਡੀ ਕਰਾਮਾਤ ਹੈ ਸੂਰਜ ਚੰਦ ਨੂੰ ਵੀ ਰੋਜੀ ਮਿਲਦੀ ਹੈ ਦੋਏ ਰਸੋਈ ਪਕਾਉਂਦੇ ਨੇ ਦਿਨਾ ਰਾਤ ਤਾਂ ਹੁੰਦਾ ਹੀ ਹੁੰਦਾ ਉਹਦੇ ਨਾਲ ਹੋਰ ਵੀ ਕਈ ਕੰਮ ਹੁੰਦੇ ਨੇ ਧੁੱਪ 'ਚ ਬੈਠ ਕੇ એનર્ਜੀ ਹੈ ਉਹ ਅਲੱਗ ਗੱਲ ਹੈ ਪੇੜ ਪੌਦੇ ਫਸਲਾਂ ਪੱਕਦੀਆਂ ਨੇ ਅਲੱਗ ਗੱਲ ਹੈ ਕਿੰਨਾ ਕੁਝ ਹੈ ਇਹਦੇ ਵਿੱਚ ਜੇ ਰਾਤ ਨਾ ਬਵੇ ਤਾਂ ਵੀ ਮਰਜੀ ਹੈ ਜੇ ਦਿਨ ਨਾ ਬਵੇ ਤਾਂ ਵੀ ਮਰਜੀ ਹੈ ਸਾਰੀ ਹਾਂ ਜੀ ਖਸਮ ਸਾਰੇ ਤੇ ਕਮਜਾਤ ਜਿਨ੍ਹਾਂ ਨੇ ਸੱਚ ਛੱਡਤਾ ਨਾ ਜਿਵੇਂ ਇੱਕ ਔਰਤ ਆਪਣੇ ਖਸਮ ਨੂੰ ਵਿਸਾਰ ਦਿੰਦੀ ਹੈ ਆਪਣੀ ਮਰਜ਼ੀ ਕਰਦੀ ਹੈ ਆਪਣੀ ਮਰਜ਼ੀ ਕਰਦੀ ਹੈ ਉਹਨੂੰ ਕਮਜਾਤ ਕਿਹਾ ਜਾਂਦਾ ਕਮੀਨੀ ਨੀਚ ਜਾਤ ਕਾਮ ਜਾਤ ਨੀਚ ਜਾਤ ਨੀਚ ਨਾਨਕ ਨਾਵੇ ਬਾਜ ਸਨਾਤ ਐਵੇਂ ਜਿਹਨਾਂ ਨੇ ਪਰਮੇਸ਼ਰ ਸੱਚ ਛੜਤਾ ਜਿਹੜੀ ਅਕਲ ਨੇ ਸੱਚ ਛੜਤਾ ਉਹ ਕਮਜ਼ਾਤ ਹੈ ਉਹ ਨਾਮ ਤੇ ਬਿਨਾ ਜੇ ਨਾਮ ਨਹੀਂ ਮਿਲਿਆ ਨਾ ਜਿਹਨਾਂ ਸੱਚ ਛੜਦਾ ਕਮਜ਼ਾਤ ਤਾਂ ਨਾਮ ਨੂੰ ਮਿਲ ਲਗੇ ਤੋ ਉਹ ਮਾਇਆ ਨਾਲ ਜੁੜੀ ਪਈ ਹੈ ਉਹਦਾ ਦਾਤ ਤੇਰੀ ਦਾਤਾਰ ਕਾਰੇ ਦਾ ਦਾਤਾਰ ਹੈ ਇਸੇ ਨੂੰ ਕਿਹਾ ਖਸਮ ਆਇਆ ਕਮਜਾਤ ਹੈ ਉਹ ਬੁੱਧੀ ਕਮਜਾਤ ਹੈ ਸਾਰਿਆਂ ਦੀ ਕਮਜਾਤ ਹੋਊਗੀ ਬੁੱਧੇ ਤੋਂ ਦੀ ਇਹਦੀ ਮੱਤੇ ਕਮਜਾਤ ਸਿਕਮਤ ਕਿਤੇ ਕਮਜਾਤ ਮੱਤ ਹੈ ਨੀਚ ਮੱਤ ਹੈ ਦਾ ਨਾਨਕ ਨਾਵੇ ਬਾਜ ਸੁਨਾਤ ਨਾਨਕ ਕਹਿੰਦਾ ਨਾਮ ਤੇ ਬਿਨਾ ਸਾਰੇ ਹੀ ਨੀਚਾਂ ਚਾਹੇ ਉਹ ਪੰਡਤ ਹੈ ਚਾਹੇ ਉਹ ਛਤਰੀਆ ਚਾਹੇ ਕੋਈ ਹੈ ਜਿਹਦੇ ਨਾਮ ਦੀ ਜਿਹਨੂੰ ਮਿਲਿਆ ਉਹਨਾਂ ਜਦ ਸਾਰੇ ਨੀਚਾਂ ਇਹ ਜੇਲ੍ਹ 'ਚ ਨੀਚ ਆਦਮੀਆਂ ਦਾ ਘਰ ਹੈ ਜਿੰਨੇ ਸੰਸਾਰ 'ਚ ਨੇ ਸਾਰੇ ਨੀਚ ਨੇ ਇਹ ਜਿਹੜੇ ਨੀਚ ਉਹ ਜੇਲ੍ਹ ਕਾਦੇ ਵਾਸਤੇ ਹੁੰਦੀ ਹੈ ਮੁਲਜ਼ਮਾਂ ਵਾਸਤੇ ਹੁੰਦੀ ਹੈ ਜੇਲ੍ਹ ਮੁਲਜ਼ਮਾਂ ਦੀ ਕੋਈ ਜਿੱਤ ਹੁੰਦੀ ਹੈ ਜੇਲ੍ਹ ਮੁਲਜ਼ਮਾਂ ਵਾਸਤੇ ਹੁੰਦੀ ਹੈ ਮੁਲਜ਼ਮਾਂ ਦੀ ਜਿੱਤ ਹੁੰਦੀ ਹੈ ਕੋਈ ਮੁਲਜ਼ਮਾਂ ਦੀ ਕੋਈ ਜਿੱਤ ਨਹੀਂ ਕਰਦਾ ਸਮਾਜ ਵਿੱਚ ਵੀ ਨਹੀਂ ਕੋਈ ਕਰਦਾ ਘਟਿਆ ਸਮਝਿਆ ਜਾਂਦਾ ਨੂੰ ਗੁਰਜਬ ਸੰਸਾਰ ਦੇ ਲੋਕ ਘਟਿਆ ਨੇ ਸਾਰੇ ਉਹਨਾਂ ਜਰ ਘਟਿਆ ਨੇ ਜਿੰਨਾ ਜਰ ਪਾਣਾ ਨਹੀਂ ਬਣਦੇ ਉਹ ਘਟਿਆ ਨੇ ਜਿਹੜੇ ਪਾਣਾ ਨਹੀਂ ਬਣਦੇ ਮੁਲਜ਼ਮ ਮੁਲਜ਼ਮ ਹਕੂਮਤ ਖਰਾਬ ਮੁਲਜ਼ਮਾਂ ਨੇ ਮਤਲਬ ਗੈਰ ਕਾਨੂੰਨੀ ਕੰਮ ਕੀਤੇ ਹੁੰਦੇ ਨੇ ਨਾ ਪਰ ਉਹ ਉੱਥੇ ਸੰਸਾਰ ਦੇ ਵਿੱਚ ਕੁਝ ਬੰਦੇ ਕਾਨੂੰਨ ਵਾਲੇ ਵੀ ਹੁੰਦੇ ਨੇ ਜੋ ਪੜਖਾਲੇ ਵੀ ਹੁੰਦੇ ਨੇ ਵਿੱਚ ਕਬੀਰ ਵੀ ਵਿੱਚ ਕੋਟਵਾਰੀ ਮੇਰੀ ਹੈ ਭਗਤ ਵੀ ਵਿੱਚ ਨੇ ਉਹ ਇਹਨਾਂ ਨੂੰ ਜੇਲ੍ਹ ਚੋਂ ਕੱਢਣ ਵਾਲੇ ਹੁੰਦੇ ਨੇ ਉਪਦੇਸ਼ ਦੇ ਕੇ ਸਮਝਾਉਣ ਵਾਲੇ ਵੀ ਹੁੰਦੇ ਨੇ ਵੀ ਆਪਸ ਵਿੱਚ ਲੜਨ ਜੇਲ੍ਹ 'ਚ ਲੜ ਵੀ ਪੈਂਦੇ ਨੇ ਜੇ ਪੁਲਿਸ ਨੂੰ ਆਪਸ ਵਿੱਚ ਲੜ ਪੈਣ ਭਗਤਾਂ ਦਾ ਕੰਮ ਹੈ ਇਹਨਾਂ ਦਾ ਆਪਸ ਵਿੱਚ ਬੈਰ ਵਿਰੋਧ ਮਟਾਉਣਾ ਵੀ ਲੜਨਾ ਪੈਣ ਜੇਲ੍ਹ 'ਚ ਜੇ ਪੁਲਿਸ ਵਾਲੇ ਰੱਖੇ ਨੇ ਇਹ ਸਾਰੇ ਪੁਲਿਸ ਸਟਾਫ ਸਾਰਾ ਸੱਚਖੰਡ ਦਾ ਹੁੰਦਾ ਜਿਹਨੇ ਜੇਲ੍ਹ ਬਣਾਈ ਉਹਦਾ ਸਟਾਫ ਵੀ ਤਾਂ ਹੈ ਇੱਥੇ ਜਿਹੜਾ ਉਹਦਾ ਸਟਾਫ ਹੈ ਉਹਦਾ ਕੰਮ ਉਹ ਜਾਈ ਹੈ ਜਿਵੇਂ ਸਰਕਾਰ ਦਾ ਸਟਾਫ ਹੁੰਦਾ ਜੇਲ੍ਹ 'ਚ ਸਰਕਾਰ ਨੇ ਉਹ ਉਹ ਕੈਦੀ ਨਹੀਂ ਹੁੰਦੇ ਜੇਲ੍ਹ ਵਾਲੇ ਸਟਾਫ ਹੈ ਸਟਾਫ ਹੈ ਉਹ ਸਟਾਫ ਵੀ ਉੱਥੇ ਰੱਖਣਾ ਪੈਂਦਾ ਇਹਨਾਂ ਨੂੰ ਸਮਝਾਉਣ ਵਾਸਤੇ ਵੀ ਗਲਤੀਆਂ ਤੋਂ ਰੋਕਣ ਵਾਸਤੇ ਵੀ ਨੀਚ ਤੋਂ ਉੱਚ ਬਣਾਉਣ ਵਾਸਤੇ ਵੀ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਇਹਨਾਂ ਨੂੰ ਇਹ ਸਮਝਾਇਆ ਦੀ ਤਾਂ ਆਪਾਂ ਹੈਗੇ ਸਾਰੇ ਹੀ ਦੀ ਤਾਂ ਆਪਾਂ ਸਾਰੇ ਹੀ ਆ ਤਾਂ ਹੀ ਜੜ ਜਾਂ ਪਰ ਉੱਚ ਕਰ ਕਿਵੇਂ ਹੋਊਗਾ ਕਿ ਸਵਾਲ ਇਹ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਗੋਬਿੰਦ ਭਾਈ ਨੀਚ ਤੋ ਉੱਚ ਕਰ ਸਕਦਾ ਕਹੂੰ ਤੇ ਡਰੇ ਕਿ ਤੋਂ ਡਰਦਾ ਨਹੀਂ ਉਹ ਨਹੀਂ ਡਰਦਾ ਬਾਬਣਾ ਤੋ ਉਹ ਨਹੀਂ ਡਰਦਾ ਰਿਸ਼ੀ ਮੁਨੀਆਂ ਤੋਂ ਸਮਰਤ ਸ਼ਾਸਤਰ ਤੋਂ ਵੀ ਨੀਚ ਉੱਚ ਨਹੀਂ ਹੋ ਸਕਦੇ ਗੋਬਿੰਦ ਨਹੀਂ ਕਰਦਾ ਕਿਸੇ ਧਰਮ ਦੀ ਪ੍ਰਭਾ ਕਿਸੇ ਰਾਜੇ ਦੀ ਪਰਵਾਹ ਉਹਨੇ ਤਾਂ ਉਹ ਜਿਹਨੂੰ ਮਰਜ਼ੀ ਕਰ ਦਿੰਦਾ ਕਹਿੰਦਾ ਕੌਣ ਹੈ ਜਿਹਨੂੰ ਕੀਤਾ ਹੋਇਆ ਉਹੀ ਕਹਿੰਦਾ ਗਰੀਬ ਨਵਾਜ ਗੁਸਾਈਆ ਮੇਰਾ ਮਾਥੇ ਛਤਰ ਧਰੇ ਉਹਦਾ ਛਤਰ ਧਰ ਕੇ ਸਟਾਫ ਦੇ ਵਿੱਚ ਲੈ ਆਉਂਦਾ ਰਾਜਾ ਬਣਾ ਦਿੰਦਾ ਸਟਾਫ ਵਿੱਚ ਕਰਤਾ ਨਾ ਸ਼ਾਮਲ ਕਬੀਰ ਉਹ ਰਵਿਦਾਸ ਨੂੰ ਡਿਪਟੀ ਬਣਾਤਾ ਜੇਲ੍ਹ ਦਾ ਜੇਲ੍ਹ ਦਾ ਡਿਪਟੀ ਬਣਾ ਦੇਣਾ ਉਦੋਂ ਬੜਾ ਨਾ ਕੋਈ ਜੇਲ੍ਹ ਹੁੰਦਾ ਹੀ ਨਹੀਂ ਜੇਲ੍ਹ ਤਾਂ ਡਿਪਟੀ ਉਹ ਬੜਾ ਹੁੰਦਾ ਹੈ ਜੇਲਰ ਉਹਨੂੰ ਜੇਲਰ ਬਣਾਤਾ ਸਾਰੀ ਜੇਲ੍ਹ ਦਾ ਵੀ ਭਾਈ ਜਿਹੜਾ ਇਹਦੇ ਕਹਿਣੇ ਚੱਲੂਗਾ ਇਹਦੀ ਗੱਲ ਬਣ ਲੂਗਾ ਇਹਦੀ ਪੜ੍ਹਾਈ ਪੜ੍ਹ ਲੂਗਾ ਉਹ ਛੁੱਟ ਜੂਗਾ ਜੇਲ੍ਹ ਚ ਤੇ ਨਹੀਂ ਦਰਿਆ ਹੋਰ ਕੀ ਦਰਿਆ ਜੇਲ੍ਹ 'ਚ ਕੌਣ ਬੜਾ ਨਾ ਕੋਈ ਪੰਡਤ ਬੜਾ ਨਾ ਕੋਈ ਛਤਰਪਤੀ ਬੜਾ ਨਾ ਕੋਈ ਰਾਜਾ ਬੜਾ ਹੈਗੇ ਨੇ ਰਾਜੇ ਵੀ ਨੇ ਛਤਰਪਤੀ ਪੰਡਤ ਵੀ ਨੇ ਸੂਰਮੇ ਵੀ ਨੇ ਗਿਆਨੀ ਵੀ ਨੇ ਪਰ ਭਗਤ ਜਿਹੜਾ ਉਹ ਸਾਰਿਆਂ ਨੂੰ ਬੜਾ ਭਗਤ ਦਾ ਜਿਹੜਾ ਜੋ ਕਹਿੰਦਾ ਜਿਹੜਾ ਉਹ ਗੱਲ ਨੂੰ ਮੰਨੂਗਾ ਜੋ ਭਗਤਾਂ ਨੇ ਕਿਹਾ ਕਹਾਇਆ ਪਰਮੇਸ਼ਰ ਨੇ ਕਹਾਇਆ ਪਰਮੇਸ਼ਰ ਨੇ ਕਾਨੂੰਨ ਦਾ ਸਰਕਾਰ ਦਾ ਹੀ ਕਹਿ ਹੁੰਦਾ ਉਹਨਾਂ ਕੋਲ ਜੇਲਰ ਕੋਲ ਜਿਹੜਾ ਦਾ ਆਪਣਾ ਕਾਨੂੰਨ ਦਾ ਕੋਈ ਨਹੀਂ ਹੁੰਦਾ ਕਾਨੂੰਨ ਤਾਂ ਗਵਰਨਮੈਂਟ ਦਾ ਹੀ ਹੈ ਉਹਦਾ ਕਿਹੜਾ ਆਪਣਾ ਮੈਂ ਮਰਜ਼ੀ ਹੈ ਭਗਤਾਂ ਨੇ ਜੋ ਕੁਝ ਕਿਹਾ ਕਹਾਇਆ ਪਰਮੇਸ਼ਰ ਨੇ ਉਹਦੇ ਅਨੁਸਾਰ ਜਿਹੜਾ ਚੱਲੂਗਾ ਉਹ ਜੇਲ੍ਹ ਚੋਂ ਮੁਕਤ ਹੋ ਜਾਊਗਾ ਛੁੱਟੀ ਹੋ ਜੂ ਦੁਬਾਰਾ ਜੇਲ੍ਹ ਨਹੀਂ ਉਹਨੂੰ ਹੁੰਦੀ ਉਹਦੀ ਖਤਮ ਹੋ ਜਾਊਗੀ ਕੱਟੀ ਜਾਊਗੀ ਕਿਹਾ ਉਹਨਾਂ ਨੇ ਕਾਇਆ ਪਰਮੇਸ਼ਰ ਦੇ ਪਰਮੇਸ਼ਰ ਦਾ ਜੋ ਭਾਣਾ ਹੈ ਉਹਦੇ ਜਿਹੜਾ ਚੱਲੂਗਾ ਜਿਹਦੀ ਜੇੜ ਹੈ ਉਹਦੇ ਕਾਨੂੰਨ ਨੂੰ ਜਿਹੜਾ ਬੰਨੂਗਾ ਜਿਵੇਂ ਉਹ ਚਲਾਉਣਾ ਚਾਹੁੰਦਾ ਉਹ ਚੱਲੂਗਾ ਉਹ ਜੇੜ ਚ ਉਹਦੀ ਲੋੜ ਨਹੀਂ ਉਹਨਾਂ ਜਿਹੜਾ ਜੇੜ ਚ ਲੋੜ ਹੈ ਜਿੰਨਾ ਜਰ ਜੇੜ ਦੇ ਵਿੱਚ ਜਿਹੜੇ ਲੋਕ ਨੇ ਜਿਵੇਂ ਉਹ ਚਲਾਉਂਦਾ ਪਰਮੇਸ਼ਰ ਚਾਹੁੰਦਾ ਚੱਲਣਾ ਸਾਨੂੰ ਉਹਨਾਂ ਚਿਰ ਜਿੰਨਾ ਚਿਰ ਅਸੀਂ ਚੱਲਦੇ ਨਹੀਂ ਨਾ ਉਹਨਾਂ ਚਿਰ ਨਹੀਂ ਬਾਹਰ ਨਿਕਲਦੇ ਜਦੋਂ ਚੱਲਣ ਲੱਗੇ ਉਦੋਂ ਛੁੱਟੀ ਉਦੋਂ ਕੈਦ ਮਾਫ ਹੋ ਜੂਗੀ ਬਸ ਉਦੋਂ ਜੇਲ ਮਾਫ ਹੈ ਜੇਲ੍ਹ ਚੋਂ ਬਾਹਰ ਸਾਰੇ ਜਿਹੜਾ ਭਾਣੇ ਚੱਲਦਾ ਵਿੱਚ ਬਹੁਤ ਬੈਠਾ ਜਿਹੜਾ ਨਹੀਂ ਚੱਲਦਾ ਉਹ ਵਿਚੜ ਚੋਟਾ ਖਾਏ ਉਹਨਾਂ ਚ ਝੋਟਾ ਜੇਲ੍ਹ ਦੇ ਵਿੱਚ ਆਉਂਦਾ